ਨਮਸਕਾਰ ਨਮਸਕਾਰ ਜਦ ਤੂੰ ਹਾਸੀ ਕਰਦਾ ਹੈ ਤਾਂ ਅਲੜ ਬੱਚੇ ਵਾਂਗ ਲੱਗਦਾ ਹੈ ਜਦ ਤੂੰ ਹਾਸੀ ਕਰਦਾ ਹੈ ਤਾਂ ਅਲੜ ਬੱਚੇ ਵਾਂਗ ਲੱਗਦਾ ਹੈ ਜਦ ਤੂੰ ਸਿੱਖਿਆ ਦਿੰਦਾ ਹੈ ਜਦ ਤੂੰ ਸਿੱਖਿਆ ਦਿੰਦਾ ਹੈ ਤਾਂ ਮਾਂ ਵਾਂਗ ਜਾਪਦਾ ਹੈ ਤਾਂ ਮਾਂ ਵਾਂਗ ਜਾਪਦਾ ਹੈ ਜਦ ਤੂੰ ਗੰਭੀਰ ਮੁਦਰਾ ਛੁੰਨਾ ਹੁੰਨਾ ਜਦ ਤੂੰ ਗੰਭੀਰ ਮੁਦਰਾ ਛੁੰਨਾ ਹੁੰਨਾ ਤਾਂ ਪਿਓ ਵਾਂਗ ਲੱਗਦਾ ਹੈ ਤਾਂ ਪਿਓ ਵਾਂਗ ਲੱਗਦਾ ਹੈ ਜਦ ਤੂੰ ਭਲਾ ਲੋਚਦਾ ਹੈ ਜਦ ਤੂੰ ਭਲਾ ਲੋਚਦਾ ਹੈ ਤਾਂ ਵੀਰ ਵਾਂਗ ਜਾਪਦਾ ਹੈ ਜਦ ਤੂੰ ਕੌਤਕ ਕਰਦਾ ਹੈ ਜਦ ਤੂੰ ਕੌਤਕ ਕਰਦਾ ਹੈ ਤਾਂ ਅਦ੍ਰਿਸ਼ ਪਰਮਾਤਮਾ ਲੱਗਦਾ ਹੈ ਤਾਂ ਅਦ੍ਰਿਸ਼ ਪਰਮਾਤਮਾ ਲੱਗਦਾ ਹੈ ਮੇਰਾ ਹਰ ਰਿਸ਼ਤਾ ਮੇਰਾ ਹਰ ਰਿਸ਼ਤਾ ਹਰ ਨਾਤਾ ਤੇਰੇ ਨਾਲ ਜਾ ਜੁੜਦਾ ਹੈ ਮੇਰਾ ਹਰ ਰਿਸ਼ਤਾ ਹਰ ਨਾਤਾ ਤੇਰੇ ਨਾਲ ਜਾ ਜੁੜਦਾ ਹੈ ਤੇਰੇ ਦੁਆਲੇ ਚੱਕਰ ਲਾਉਂਦੀ ਮੇਰੀ ਕਲਪਨਾ ਨੂੰ ਤੇਰੇ ਦੁਆਲੇ ਚੱਕਰ ਲਾਉਂਦੀ ਮੇਰੀ ਕਲਪਨਾ ਨੂੰ ਕਦੇ ਤੂੰ ਰਾਮ ਲੱਗਦਾ ਹੈ ਕਦੇ ਤੂੰ ਕ੍ਰਿਸ਼ਨ ਲੱਗਦਾ ਹੈ ਕਦੇ ਤੇਰੇ ਵਿੱਚ ਸਾਰੇ ਗੁਰੂਆਂ ਦਾ ਸਰੂਪ ਆ ਜਾਂਦਾ ਹੈ ਕਦੇ ਤੇਰੇ ਵਿੱਚ ਸਾਰੇ ਗੁਰੂਆਂ ਦਾ ਸਰੂਪ ਆ ਜਾਂਦਾ ਹੈ ਜੋ ਮੇਰੀ ਮੈਂ ਨੂੰ ਆਪੇ 'ਚ ਸਮੇਟ ਮੈਨੂੰ ਸਭ ਗੁਨਾਹਾਂ ਤੋਂ ਬਚਾ ਲਵੇਗਾ ਜੋ ਮੇਰੀ ਮੈਂ ਨੂੰ ਆਪੇ 'ਚ ਸਮੇਟ ਮੈਨੂੰ ਸਭ ਗੁਨਾਹਾਂ ਤੋਂ ਬਚਾ ਲਵੇਗਾ ਤੇਰੇ ਕਿਸ ਕਿਸ ਰੂਪ ਦਾ ਗੁਣਗਾਨ ਕਰਾਂ ਤੇਰੇ ਕਿਸ ਕਿਸ ਰੂਪ ਦਾ ਗੁਣਗਾਨ ਕਰਾਂ ਤੇਰੇ ਹਰ ਰੂਪ ਨੂੰ ਨਮਸਕਾਰ ਤੇਰੇ ਹਰ ਨਾਮ ਨੂੰ ਨਮਸਕਾਰ ਤੇਰੇ ਹਰ ਰਾਗ ਨੂੰ ਨਮਸਕਾਰ ਨਮਸਕਾਰ ਨਮਸਕਾਰ